ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਭਗਉਤੀ ਜੀ ਕਾ ਛੰਦ ਸ਼ਕਾ ਪਹਿਲਾ ਨਮੋ ਉਗਰਦੰਤੀ ਅਨੰਤੀ ਸਵਈਆ ਨਮੋ ਜੋਗ ਜੋਗੇ ਸਵਰੀ ਜੋਗ ਮਈਆ ਨਮੋ ਕੇਹਰੀ ਬਾਹਨੀ ਹੰਤੀ ਨਮੋ ਸਾਰਦਾ ਬ੍ਰਹਮ ਵਿਦਿਆ ਪੜੰਤੀ ਨਮੋ ਰਿੱਧ ਦਾ ਸਿੱਧ ਦਾ ਬੁੱਧ ਦੈਨੀ ਨਮੋ ਕਾਲ ਕੇ ਕਾਲ ਕੋ ਕਾਲ ਸ਼ੈਨੀ ਨਾਮੋ ਕਾਲ ਅਜਲ ਹੈ ਹੀਰ ਤੇਰੂ ਨਮੋ ਤੀਨਹੁ ਲੋਗ ਕੀਨੋ ਅਹੇਰੋ ਨਮੋ ਜੋਤ ਜਵਾਲਾ ਤੁਮੈ ਵੇਦ ਗਾਵੈ ਸੁਰਾ ਸੁਰ ਰਖੀਸਵਰ ਨਹੀਂ ਭੇਦ ਪਾਵੈ ਤੁਹੀ ਜੋਗ ਜੁਗਤਨ ਤੁਹੀ ਖੜਗ ਧਾਰੇ ਤੁਹੀ ਜੈ ਕਰੰਤੀ ਅਸੁਰ ਗਹਿ ਪਛਾਰੇ ਤੁਹੀਂ ਜੋਗਣੀ ਖੱਪਰ ਭਰਣੀ ਅਦੋਖੰ ਰਕਤ ਬੀਜ ਕੇ ਪ੍ਰਾਨ ਕਾਉ ਪਕੜ ਸੋਖੰ ਤੁਹੀਂ ਜਲ ਥਲੇ ਪਰਵਤੇ ਗਿਰ ਨਿਵਾਸੀ ਤੁਹੀਂ ਸਰਵ ਘਟਨ ਮੋ ਨਿਰਾਲਮ ਪ੍ਰਕਾਸੀ ਤੁਹੀਂ ਦੁਸ਼ਟ ਦਾਹਿਨ ਤੁਹੀਂ ਪਾਲੀ ਤੁਹੀਂ ਬਿਰਸ਼ ਪੋਪਾ ਤੁਹੀਂ ਆਪਮਾਲੀ ਤੁਹੀਂ ਵਿਸਵ ਭਰਣੀ ਤੁਹੀਂ ਜਗ ਪ੍ਰਕਾਸੀ ਤੁਹੀਂ ਅਲਖ ਬਰਣੀ ਤੁਹੀਂ ਪੂ ਆਕਾਸੀ नमो जालपा देवी दुर्गे भवानी तिहु लोक नवखंड में तुम प्रधानी अटल शत्र धरणी तुही आद देवं सकल मुंजना तोहे निर्जन सरेवं तुही काल अकाल की ज्योतिषा जय सदा जय सदा जय सदा जय बीरा जय यही दास मांगे कृपा सिंधु की जय सवं ब्रह्म की भगत सर्वत्र दी जय तुहि जागति ज्योति ज्वाला स्वरूपं तुहि जग सकल मह रमंती अनूपं महामूढ़ हौ दास दासन तिहारा पकड़ बाह पवजल करहो बेग पारा फतह डंको बाजय कृपा जो करी जाए यही वार्ता दास की ने सुनी जाए करो हुक्म अपना सब दुष्ट कहूँ तुर्क हिंद का सगल झगड़ा मिटाऊं ਅਗਮ ਸੂਰ ਵੀਰੇ ਉਠੈ ਸਿੰਘ ਜੋਦਾ ਪਕੜ ਤੁਰਗਨ ਕੋ ਕਰੈ ਵੈ ਨਿਰੋਦਾ ਸਗਲ ਜਗਤ ਮੋ ਖਾਲਸਾ ਪੰਥ ਗਾਜੈ ਜਗਾ ਧਰਮ ਕ ਤੁਰਕ ਦੁੰਦ ਭਾਜੈ ਜਪਿਓ ਜਾਪ ਏਕ ਹੈ ਹਰੇ ਹਰ ਅਕਾਲੰ ਹਵੈ ਸਭ ਦੁਨੀਆ ਸਭ ਛਿਨਕ ਮੈਂ ਨਿਹਾਲੰ ਸੁਣੋ ਤੁਮ ਭਾਨੀ ਹਵਨ ਕੀ ਪੁਕਾਰੇ ਕਰਹੁ ਦਾਸ ਪਰ ਮੇਰ ਅਪਰੰਗ ਅਪਾਰੇ ਭਗਤੀ ਸੰਦੂਜਾ नमो कालका काल रूपी कृपानी नमो सुमन सुमनासन भवानी नमो चंड अर मुंड संहारकारी नमो रक्त बीजान के प्राणहारी नमो वेद विद्या नमो जग्य रूपा नमो अंजनी पूर्णी पूप पूपा नमो जय अनंती पद्र काली अबाहं नमो भगवती तेजबंती अडाहं नमो सक्त रूपण ਅਗੰਮਣ ਅਤੋਲਾ ਨਮੋ ਖੜਗ ਧਾਰਨ ਅਛੇਦਨ ਅਚੋਲਾ ਨਮੋ ਗਰਵ ਗੰਜਨ ਸ੍ਰੀ ਜੋਗ ਮਾਇਆ ਸਭਾ ਥਕ ਰਹੇ ਮਰਮ ਕਿਨ ਹੂ ਨ ਪਾਇਆ ਤੁਹੀ ਜਾਲੇ ਅਗਨ ਪਵਨ ਤੂੰ ਹੂਰ ਨੂਰਾ ਤੁਹੀ ਜੋਤ ਉਡਗਣ ਤੁਹੀ ਚੰਦ ਸੂਰਾ ਤੁਹੀ ਖੇਚਰਾ ਪੂਚਰਾ ਜੋਦ ਵੀਰੇ ਤੁਹੀ ਰਛਨੀ ਸ੍ਰਿਸ਼ਟ ਰੂਪਨ ਗਹੀਰੇ ਤੁਹੀ ਜਗਤ ਜਨਨੀ ਅਨੰਤੀ ਅਕਾਲੰ तुहि अन्न दैनी सवन को समालंग तुहि खंड ब्रह्मांड भूमंग स्वरूपी तुहि विष्ण शिव ब्रह्म इंद्रा अनूपी तुहि शीतला तोतला बाकबानी तुहि चंडका मंगला श्री पवानी नहीं तुम बिना कोई रक्षक हमारा तुहि आदि कुआर देवी अपारा तुहि देव की कृष्ण माता कहायंग तुहि नैना देवी अलख जग सहायं तुही थम्ब स्यो निक्स नर सिंह होई उधर हरनाखस का नखों कर परोई तुही कछ होए दैंत मद कीट जारे तुही होए बैरा हिरणाश्य मारे तुही होए बावन महाशल दखायो पकड़ राजे बल को पताल पठायो तुही होए परशुराम जग में प्रकाशी सकल क्षत्रियन कौ कराय शय विनाशी तुही फिर भई रामचंद्र पारा पकड़ लंक स्यो दैत रावण पशारा ਤੁਹੀਂ ਮੁਕਤ ਦਾਇਣ ਸਦਾ ਸ਼ੁਭ ਕਰੰਤੀ ਤੁਹੀਂ ਸੂਰ ਬਲਵੀਰ ਦੁਸ਼ਟਨ ਦਹੰਤੀ ਤੁਹੀਂ ਰਾਧਿਕਾ ਰੁਕਮਣੀ ਤੂੰ ਕੁਸ਼ਲਿਆ ਤੁਹੀਂ ਅੰਜਨੀ ਰੇਨਕਾ ਤੂੰ ਇਹ ਲਿਆ ਤੁਹੀਂ ਪਰਨ ਭੋਖਨ ਸਵਨ ਪਰ ਕਿਰਪਾਲੀ ਕਰਹੁ ਮੋਹਿ ਮੁਕਤਾ ਕਟਹੁ ਪਰਮ ਜਾਲੀ ਨਮੋ ਦੁਖ ਅਨੰਤੀ ਆਨੰਦ ਸਰੂਪਾ ਆਪਨ ਦਾਸ ਪਰ ਮੇਰ ਕੀ ਜੈ ਅਨੂਪਾ ਭਉਤੀ ਸ਼ੰਤੀ ਜਾ ਤੁਹੀ ਕਲਪ ਬਿਰਸ਼ਣ ਤੁਹੀ ਕਾਮ ਤੈਨਾ ਤੁਹੀ ਅਸ਼ਟ ਸਿੱਧਣ ਤੁਹੀ ਨੂਰ ਨੈਨਾ ਤੁਹੀ ਸੁਰਗ ਪਾਤਲ ਬੈਕੁੰਠ ਧਰਣੀ ਤੁਹੀ ਪਾਪ ਖੰਡਨ ਉਦਰ ਜਗ ਭਰਣੀ ਤੁਹੀ ਬ੍ਰਹਮਣੀ ਵੇਦ ਪਾਠਣ ਸਵਿਤਰੀ ਤੁਹੀ ਧਰਮਣੀ ਕਰਨ ਕਾਰਨ ਪਵਿੱਤਰੀ ਤੁਹੀ ਗੌਰਜਾ ਪਾਰਵਤੀ ਜੋਗ ਧਰਣੰ ਤੁਹੀ ਲక్ష్ਮੀ ਅਲਖ ਰੂਪੀ ਅਵਰਣੰ ਤੁਹੀ ਸਭ ਜਗਤ ਕਾਉ ਉਪਾਵੈ ਛਿਕਾਵੈ ਤੁਹੀ ਬਹੁੜ ਆਪੇ ਛਿਨ ਕਮਾਉ ਖਪਾਵੈ ਤੁਹੀ ਭਗਤ ਕਰਤਾਰ ਕੀ ਸਖਤ ਰਾਣੀ ਤੁਹੀ ਹਰ ਸਿਮਰ ਕਰ ਭਈ ਜੋਗ ਧਿਆਣੀ ਅਗੰਮ ਖੇਲ ਤੁਮਰਾ ਕਹਾ ਕੋ ਬਖਾਨੈ ਤੁਹੀ ਭੇਦ ਆਪਣਾ ਆਪਨ ਆਪ ਜਾਣੈ ਸਗਲ ਢੂੰਡ ਥਾਕੇ ਲਖਿਓ ਕਿਛਨਾ ਭੇਦਾ ਤੁਹੀ ਈਸਰੀ ਦੁਖ ਵਿਨਾਸ਼ਨ ਛੇਦਾ ਕਰਹੁ ਮਿਹਰ ਆਪਣੀ ਚਰਨ ਧੂਰ ਪਾਵਉ ਤੁਮਨ ਦਵਾਰ ਪਰ ਸੀਸ ਆਪਣਾ ਕਸਾਵਉ ਯਹੀ ਦਾਨ ਮੰਗਉ ਕਰਹੁ ਜੈ ਹਮਾਰੀ ਸਵੈ ਦੁਸ਼ਟ ਦੈਂਤਾ ਖਪੈ ਸ਼ਿਨ ਮਝਾਰੀ ਤੁਹੀਂ ਡਾਕਣੀ ਸਾਕਣੀ ਸੂਰਵੀਰੇ ਤੁਹੀਂ ਰੂਪ ਨਾਰਾਇਣੀ ਹਰ ਸਰੀਰੇ ਤੁਹੀਂ ਅਲਖ ਦੁਰਗਾ ਜਗਤ ਕਰਨ ਹਾਰੀ ਸਕਲ ਛੋੜ ਕਰ ਓਟ ਪਕੜੀ ਤਿਹਾਰੀ ਤੁਹੀਂ ਮੱਛ ਹੋਏ ਸਿੰਧ ਭੀਤਰ ਖਿਲੰਤੀ ਤੁਹੀਂ ਦੈਂਤ ਸੰਖਾ ਸੁਰੈ ਕਉ ਦਲੰਤੀ ਤੁਹੀਂ ਕ੍ਰਿਸ਼ਨ ਹੋਏ ਕੰਸ ਕੇਸੀ ਖਪਾਇਓ ਤੁਮਨ ਮਲ ਚੰਡੂਰ ਗਹਿ ਕਰ ਉਡਾਇਓ ਜਗਨਨਾਥ ਹੋਏ ਦੈਂਤ ਗਿਆ ਸੁਰ ਵਡਾਰੇ ਤੁਹੀ ਨੇ ਕਲੰਕੀ ਭਈ ਖੜਗ ਧਾਰੇ ਤੁਹੀ ਦੈਂਤ ਕਿਲਕਾ ਸੁਰੇ ਕਉ ਸੰਘਰਣੀ ਤੁਹੀ ਸਭ ਜੁਗਣ ਵਿੱਚ ਅਵਤਾਰ ਧਰਣੀ ਜੁਗੋ ਜੁਗ ਸਕਲ ਖੇਲ ਤੁਮ ਹੀ ਰਚਾਇਓ ਤੁਮਨ ਖੇਲ ਕਾ ਭੇਦ ਕਿਨਹੂ ਨ ਭਾਇਓ ਤੁਹੀ ਅਸ਼ਟ ਦੁਰਗੇ ਭਵਾਨੀ ਅਕਾਲੰ ਤੁਹੀ ਸਕਲ ਬ੍ਰਹਮੰਡ ਉਪਰ ਦੇ ਆਲੰ ਤੁਮਨ ਕੁਦਰਤੀ ਖੇਲ ਕੀਨੋ ਅਪਾਰਾ ਤੁਮਨ ਤੇਜ ਸੌ ਕੋਟ ਰਾਵੇ ਸਸ ਉਜਾਰਾ ਤੁਹੀ ਨਿਜ ਵਜੀਰਨ ਪ੍ਰਭੂ ਦਰ ਸੁਹੰਤੀ ਤੁਹੀ ਨਿਸਦਨਾ ਜਾਪ ਹਰ ਹਰ ਜਪੰਤੀ ਨਿਰੰਜਨ ਪੁਰਖ ਸ਼ਾਹ ਸਾਹਨ ਅਪਾਰੇ ਤੁਹੀ ਸਖਤ ਹਵੈ ਨਿਕਟਵਰਤੀ ਮੁਰਾਰੇ ਸੁਣੋ ਦਾਸ ਕੀ ਬੇਨਤੀ ਹਰ ਪਵਾਨੀ ਦਇਆ ਧਾਰ ਮੋਇ ਲਾਜ ਰੱਖੋ ਨਿਦਾਨੀ